ਵਿਗਿਆਨਕ ਪਰ ਉਪਕਾਰ 27 ਮਾਰਚ 2011 ਦੇ ਅਜੀਤ ਅਖਬਾਰ ਦੇ ਮੈਗਜ਼ੀਨ ਸੈਕਸ਼ਨ ਵਿੱਚ ਡਾਕਟਰ ਗੁਰਬਖਸ਼ ਸਿੰਘ ਭੰਡਾਲ ਦਾ ਲੇਖ ਆਇਆ ਜਿਸ ਦਾ ਸਿਰਲੇਖ ਹੈ ਸਰੀਰਕ ਸਰੀਰਕ ਸਮਰੱਥਾ ਗਵਾਉਂਦੇ ਜਾ ਰਹੇ ਹਨ ਪੰਜਾਬੀ ਇਸ ਲੇਖ ਵਿੱਚ ਉਹਨਾਂ ਦੱਸਿਆ ਹੈ ਕਿ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਦੇ ਮੈਡੀਕਲ ਸੁਪਰਿੰਟੈਂਡੈਂਟ ਅਤੇ ਵਿਸ਼ਵ ਸਿਹਤ ਸੰਸਥਾ ਦੇ ਕਮੇਟੀ ਦੇ member doctor B S Shah ਦੀ ਖੋਜ ਅਨੁਸਾਰ ਪਿਛਲੇ 3 ਦਹਾਕਿਆਂ ਤੋਂ ਮਰਦਾਂ ਸੰਸਾਰ ਵਿੱਚ ਮਰਦਾਂ ਦੇ ਸ਼ੁਕਰਾਣੂਆਂ ਵਿੱਚ ਲਗਾਤਾਰ ਕਮੀ ਹੋ ਰਹੀ ਹੈ ਇਹ ਆਮ ਹਾਲਤ ਵਿੱਚ 60 ਮਿਲੀਅਨ ਪ੍ਰਤੀ ਮਿਲੀਲੀਟਰ ਤੋਂ ਘਟ ਕੇ 15 ਮਿਲੀਅਨ ਪ੍ਰਤੀ ਮਿਲੀਲੀਟਰ ਤੇ ਆ ਗਈ ਹੈ ਅਗਲੀ ਖੋਜ ਤੋਂ ਪਤਾ ਲੱਗਦਾ ਹੈ ਕਿ ਪੂਰੇ ਭਾਰਤ ਵਿੱਚੋਂ ਪੰਜਾਬ ਦੇ ਗੱਭਰੂਆਂ ਵਿੱਚ ਇਹ ਸਭ ਤੋਂ ਘੱਟ ਹੈ ਇਸ ਲਈ ਪੰਜਾਬ ਵਿੱਚ ਜਗ੍ਹਾ-ਜਗ੍ਹਾ ਖੁੱਲੇ ਫਰਟੀਲਿਟੀ ਸੈਂਟਰ ਗੈਰ ਕੁਦਰਤੀ ਤਰੀਕੇ ਨਾਲ ਸ਼ਾਦੀशुदा ਜੋੜਿਆਂ ਦੇ ਬੱਚੇ ਪੈਦਾ ਕਰਨ ਲਈ ਮੋਟੀਆਂ ਰਕਮਾਂ ਕਮਾ ਰਹੇ ਹਨ ਇਸ ਬਿਮਾਰੀ ਦੇ ਵੱਡੇ ਕਾਰਨ ਜੋ ਲੱਭੇ ਹਨ ਉਹ ਇਹ ਹਨ ਪੰਜਾਬ ਵਿੱਚ ਨਸ਼ਿਆਂ ਦਾ ਜ਼ਿਆਦਾ ਪ੍ਰਚਲਨ ਖੇਤੀ ਲਈ ਵਰਤੇ ਜਾ ਰਹੇ ਕੈਮੀਕਲ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਹਵਾ ਪਾਣੀ ਤੇ ਧਰਤੀ ਦਾ ਪ੍ਰਦੂਸ਼ਿਤ ਹੋਣਾ ਸ਼ਰਾਬ ਨੋਸ਼ੀ ਸ਼ਰਾਬਨੋਸ਼ੀ ਨੋਸ਼ੀ ਜੋ ਹੁਣ ਜਵਾਨ ਮੁੰਡਿਆਂ ਤੋਂ ਇਲਾਵਾ ਮੁਟਿਆਰਾਂ ਵੀ ਸੇਵਨ ਕਰਨ ਲੱਗ ਪਈਆਂ ਹਨ ਫੈਕਟਰੀਆਂ ਵਿੱਚੋਂ ਨਿਕਲਿਆ ਰਸਾਇਣਿਕ ਤੱਤਾਂ ਤੇ ਭਾਰੀ ਧਾਤਾਂ ਦਾ ਪਾਣੀ ਧਰਤੀ ਵਿੱਚ ਮਿਲਣਾ ਅਖੌਤੀ ਵਿਗਿਆਨਕ ਵਧੂ ਜੀਵਨ ਸ਼ੈਲੀ ਅਪਣਾਉਣਾ ਜਿਸ ਵਿੱਚ ਗੀਜ਼ਰਾਂ ਦੇ ਗਰਮ ਪਾਣੀਆਂ ਨਾਲ ਨਹਾਉਣਾ ਤੰਗ ਕੱਪੜੇ ਖਾਸ ਕਰਕੇ ਪੈਂਟ ਪਾਉਣਾ ਸ਼ਾਮਲ ਹੈ ਨਿਯਮਤ ਤਰੀਕੇ ਨਾਲ ਕਸਰਤ ਨਾ ਕਰਨਾ ਪੈਦਲ ਪੈਦਲ ਤੁਰਨ ਤੁਰਨ ਦਾ ਰੁਝਾਨ ਘਟਣਾ ਫਰਟੀਲਿਟੀ ਮਾਹਰ ਡਾਕਟਰ ਕਰਟ ਵਾਰਟਨ ਅਨੁਸਾਰ ਖੁੱਲੇ ਡੁੱਲੇ ਕੱਪੜੇ ਚੋਲੇ ਧੋਤੀਆਂ ਜਾਂ ਕਸ਼ਹਿਰੇ ਆਦ ਦੇ ਪਾਉਣ ਦੇ ਮੁਕਾਬਲੇ ਟਾਈਟ ਅੰਡਰਵੇਅਰ ਪਾਉਣ ਵਾਲੇ ਮਨੁੱਖਾਂ ਦੇ ਅੰਡਕੋਸ਼ਾਂ ਵਿੱਚ ਸ਼ੁਕਰਾਣੂ ਪੈਦਾ ਕਰਨ ਦੀ ਸਮਰੱਥਾ ਕਈ ਗੁਣਾ ਘੱਟ ਘੱਟ ਹੁੰਦੀ ਹੈ ਐਗਰੀਕਲਚਰ ਯੂਨੀਵਰਸਿਟੀ ਨੇ ਖੋਜ ਕਰਕੇ ਨਤੀਜਾ ਕੱਢਿਆ ਹੈ ਕਿ ਟੀਕਾ ਲਗਾ ਕੇ ਕੱਢਿਆ ਗਾਂ ਮੱਝ ਦਾ ਦੁੱਧ ਮਰਦਾਨਗੀ ਲਈ ਬਹੁਤ ਹਾਨੀਕਾਰਕ ਹੈ ਇਸ ਲੇਖ ਦਾ ਸਾਰ ਇਹ ਹੈ ਕਿ ਨਵੀਨ ਵਿਗਿਆਨਕ ਜੀਵਨ ਸ਼ੈਲੀ ਪੰਜਾਬੀ ਗੱਭਰੂਆਂ ਨੂੰ ਨਾ ਮਰਦੀ ਵੱਲ ਧੱਕ ਰਹੀ ਹੈ ਜਦ ਕਿ ਸਭਰਾ ਘੱਗਾ ਤੇ ਮਿਸ਼ਨਰੀ ਕਾਲਜ ਕਹਿੰਦੇ ਹਨ ਕਿ ਸਾਨੂੰ ਮਾਡਰਨ ਵਿਗਿਆਨ ਸ਼ੈਲੀ ਅਪਣਾਉਣੀ ਚਾਹੀਦੀ ਹੈ ਜਿਹੜੇ ਵਿਗਿਆਨ ਦੀ ਪੂਛ ਫੜ ਕੇ ਸਭਰਾ ਸੁਖੀ ਹੋਣ ਦੇ ਸੁਪਨੇ ਲੈ ਰਿਹਾ ਹੈ ਉਹੀ ਇਸ ਨੂੰ ਲੈ ਡੁੱਬੇਗੀ